ਰਾਤ ਦੁਖਾਂ ਦੇ ਆ ਗਈ ਐ ਮੈਂ ਦਿਸਾਂ ਦੇ ਦੇ ਘਬਰਾ ਗਈ ਐ ਹੁਣ ਰਾਤ ਦੁਖਾਂ ਦੀ ਆ ਗਈ ਐ ਅਬਾਸ ਨੀਰ ਵਹੇਗਾ ਕਰਾਤ ਅਫਸੋਸ ਮਲੇਦਾ ਕੁਝ ਸੋਚ ਕੇ ਮੋੜ ਮੋੜ ਰਹਿਦਾ ਏ ਹੁਣ ਰੋਣ ਦੇ ਬਦਲੇ ਆ ਗਈ ਐ ਹੁਣ ਰਾਤ ਦੁਖਾਂ ਦੀ ਆ ਗਈ ਐ